ਮਹੱਲਾ ਤੀਜਾ ਗਾਏ ਪਟੋਲਾ ਪਾੜਦੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਤ ਰਾਸ ਕਰੇ ਉਹ ਕਹਿੰਦੇ ਮਹੱਲਾ ਪਟੋਲਾ ਲਬਾਣ ਲੱਗ ਜੋ ਕਹਿੰਦੇ ਪਾੜ ਟੋਲਾ ਪਾੜਦੀ ਕੰਬਲੜੀ ਪਹਿਰੇ ਆਏ ਪਟੋਲਾ ਪਾੜਦੀ ਕੰਬਲੜੀ ਪਹਿਰੇ ਉਹ ਕੀ ਕਰਨਾ ਗਏ ਚੱਗੇ ਰੇ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਂਦ ਰਾਸ ਕਰੇ ਪੱਟ ਕਿਹੜਾ ਹੁੰਦਾ ਨਾ ਪੱਟ ਕਪੜਾ ਪੱਟ ਕਹਿੰਦੇ ਨੇ ਪਹਿਤਾ ਲੋੜੇ ਰੇਸ਼ਮ ਦੇ ਕੱਪੜੇ ਲੈ ਕੇ ਉਹ ਪਾੜ ਕੇ ਤੇ ਛੱਡੇ ਬਣਾਉਣ ਲੱਗ ਗਏ ਉਹਨਾਂ ਦਾ ਪਟੋਲਾ ਕਿਹਾ ਸੀ ਨਾ ਉਹਨੇ ਦਾ ਕਿਹਾ ਸੀ ਭਰਮ ਨੂੰ ਇਹ ਬਾਲ ਆ ਪਟੋਲਾ ਪੱਟ ਦਾ ਕੱਪੜਾ ਲੈ ਕੇ ਰੇਸ਼ਮ ਦਾ ਉਹਦੇ ਛੱਡੇ ਬਣਾਉਣ ਲੱਗ ਗਏ ਸ਼ਰਾਰਤੀ ਜੋ ਹੋਏ ਬੰਦੇ ਉਹ ਕਹਿੰਦਾ ਪਟੋਲਾ ਕਿਤੇ ਪਾਣ ਲੱਗ ਗਏ ਤੁਸੀਂ ਕਾਇ ਪਟੋਲਾ ਪਾੜਤੀ ਉਹਦਾ ਰੇਸ਼ਮ ਦੇ ਥਾਨ ਪਾੜਨ ਲੱਗ ਗਏ ਰੇਸ਼ਮੀ ਥਾਨਾਂ ਦੇ ਬਣਾਉਣ ਲੱਗ ਗਏ ਕੰਬਲੜੀ ਕਾਇ ਪਟੋਲਾ ਪਾੜਦੀ ਕੰਬਲੜੀ ਪਹਿਰੇ ਪਹਿਰੇ ਹਾਂ ਕੰਬਲੜੀ ਪਹਿਰੇ ਕੰਬੜੀ ਪਹਿਨ ਦਾ ਪਟੋਲਾ ਪਾੜਨ ਦੀ ਲੋੜ ਨਹੀਂ ਆ ਜਿਹੜਾ ਰੇਸ਼ਮ ਦਾ ਕੱਪੜਾ ਉਹ ਨਹੀਂ ਪਾੜਨ ਦੀ ਲੋੜ ਆ ਲਈ ਕੰਬਲੀ ਵੀ ਪਹਿਨਣ ਦੀ ਲੋੜ ਨਹੀਂ ਵੀ ਜ਼ਰੂਰ ਹੈ ਕੰਬਲੀ ਚਾਹੀਦੀ ਹੈ ਐ ਨਾ ਮੰਨ ਲਿਓ ਭੇਖ 'ਚ ਕੰਬਲੀ ਚਾਹੀਦੀ ਹੈ ਨਾਨਕ ਘਰ ਹੀ ਬੈਠੇ ਆ ਸੌ ਮਿਲੇ ਜੇ ਨੀਅਤ ਰਾਸ ਕਰੇ ਲਈ ਕੰਬਲੀ ਨਾ ਬਣਾ ਲਿਓ ਜਾਨੀ ਇਹਦੇ ਲਈ ਅਰਥ ਨਾ ਬਣਾ ਲਿਓ ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ ਹੁਣ ਜਿਹੜੇ ਕਬਲੀ ਪਹਿਨਦੇ ਤੇ ਨਾ ਲੋਕ ਉਹ ਘਰ ਛੱਡ ਦਿੰਦੇ ਤੇ ਆਹੋ ਘਰ ਨਹੀਂ ਰਹਿੰਦੇ ਹੁੰਦੇ ਫਿਰ ਉਹ ਜਿਹੜੇ ਸਾਧ ਹੁੰਦੇ ਤੇ ਕੰਪਲੀ ਲੈਂਦੇ ਤਾਂ ਤੇ ਫਿਰ ਬਾਹਰ ਰਹਿੰਦੇ ਧੂਣਾ ਲਾ ਕੇ ਅਸੰਤ ਵੀ ਇਹੀ ਨੇ ਨਾਨਕ ਘਰ ਹੀ ਬੈਠਿਆ ਸੌ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ ਜੇ ਨੀਅਤ ਰਾਸ ਕਰੇ